बेगम पुरा शहर को नौ दुख अंधो नहीं तह थाओ ਹੁਣ ਬੇਗਮ ਪਰਾ ਹਿੰਦੁਸਤਾਨ ਦਾ ਕਿਤੇ ਹੈ ਨਹੀਂ जी ਨਾ ਕੋਈ ਇਹੋ ਜਿਹੀ ਜਗ੍ਹਾ ਹੈ ਜਿੱਥੇ ਦੁੱਖ ਔਰ ਦੋ ਨਾ ਹੋਵੇ ਅੰਦੇਸ਼ਾ ਨਾ ਹੋਵੇ ਦਾ ਮਤਲਬ ਹੈ ਸ਼ੰਕਾ ਅੰਦੇਸ਼ਾ ਸ਼ੰਕਾ ਵੀ ਦੁੱਖ ਦੀ ਸ਼ੰਕਾ ਹੋਵੇ ਤੇ ਦੁੱਖ ਹੋ ਸਕਦਾ ਹੈ ਅਡੋਲ ਸ਼ੰਕਾ ਨੂੰ ਕਹਿੰਦੇ ਨੇ ਜੀ ਇਹ ਕੋਈ ਸ਼ਬਦ ਘੜਿਆ ਨਵਾਂ ਅੜਿਆ ਸ਼ਬਦ ਸੱਚੀ ਤਕਸਾਲ ਇਸੇ ਨੂੰ ਕਿਹਾ ਗੁਰਨਾਨਕ ਨੇ ਇਸ ਨਵਾਂ ਐਂਟਰੀ ਹੋ ਗਈ ਨਵੇਂ ਸ਼ਬਦ ਦੀ ਕਿ ਇੱਕ ਐਸਾ ਵੀ ਸ਼ਹਿਰ ਹੋ ਸਕਦਾ ਹੈ ਜਿੱਥੇ ਕੋਈ ਦਮ ਨਾ ਹੋਵੇ ਤੇ ਨੂੰ ਉਹਦਾ ਨਾਮ ਬੇਦੂਪੁਰਾ ਜੀ ਲੋਕਾਂ ਨੇ ਤਾਂ ਬਾਹਰ ਰੱਖਿਆ ਜਿਹੜੇ ਅਸਲ ਦੇ ਵਿੱਚ ਇਹ ਸ਼ਹਿਰ ਰੱਖਿਆ ਆਪਣਾ ਹਿਰਦਾ ਸਭ ਕੁਝ ਘਰ ਮੈਂ ਬਾਹਰ ਨਾ ਹੈ ਬਾਹਰ ਟੋਲੇ ਸੇ ਪਰਪਲਾ ਇਹ ਸ਼ਹਿਰ ਦੇ ਵਿੱਚ ਸਭ ਕੁਝ ਹੈ ਦਿਲ ਉੱਪਰ ਜੀ ਦਿਲ ਉੱਪਰ ਅਸਲ ਸੱਚਖੰਡ ਦਾ ਲੋੜ ਇਹ ਦੂਆ ਸੱਚਖੰਡ ਦੇ ਬਿਨਾਂ ਕਿਤੇ ਵੀ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗਮ ਨਾ ਹੋਵੇ ਜਿੱਥੇ ਜ਼ਵਾਬ ਹੋਵੇ ਜਿਹੜੀਆਂ ਸ਼ਰਤਾਂ ਨੇ ਵਿੱਚ ਰੱਖੀਆਂ ਹੋਈਆਂ ਉਹ ਸੱਚਖੰਡ ਦੇ ਹੋ ਸਕਦਾ ਹੋਰ ਕੋਈ ਜਗ੍ਹਾ ਹੈ ਨਹੀਂ ਜੀ ਸੱਚਖੰਡ ਦਾ ਨਾਮ ਬੇਗੋਪੁਰਾ ਰੱਖਤਾ ਇਹ ਚਲੋ ਨਾਨਕ ਨੇ ਐਸੇ ਬੇਗੋਪੁਰੇ ਨੂੰ ਕਿਹਾ ਸੱਚਖੰਡ ਵਸੇ ਨਾਮ ਦਾ ਨਿਰਾਕਾਰ ਜਦ ਹੋ ਜਾਂਦਾ ਹੈ ਕਾਲ ਨਾ ਹੁੰਦਾ ਜਿਹੜਾ ਜਿਹੜਾ ਆਕਾਰ ਜਿਹੜਾ ਹੈ ਉਹ ਅੜਗਤ ਤੇ ਹੈ ਗੁਰੂ ਪਾਤਸ਼ਾਹ ਨੂੰ ਹਾਂ ਬੇਗੋਪੁਰਾ ਸ਼ਹਿਰ ਤੋਂ ਨਾਮ ਦੁੱਖ ਹੋ ਜਾਂਦਾ ਹੋਵੇ ਉਪਰ ਜਿੱਥੇ ਦੁੱਖ ਨਾ ਹੋਵੇ ਨਾ ਦੁੱਖ ਹੋਣ ਦੀ ਸ਼ੰਕਾ ਹੋਵੇ ਵੀ ਦੁੱਖ ਹੋ ਵੀ ਜਾਊ ਦੁੱਖ ਅੰਦੋਹ ਨਹੀਂ ਤੈ ਠਾਉ ਉਹ ਜਗ੍ਹਾ ਦੁੱਖ ਹੈ ਵੀ ਔਰ ਦੁੱਖ ਦਾ ਡਰ ਵੀ ਹੈ ਵੀ ਇਹ ਦੁੱਖ ਹੋ ਜਾਊਗਾ ਅੰਦੋਹ ਅੰਦੋਹ ਦਾ ਡਰ ਉਦੇਸ਼ਾ ਸ਼ੰਕਾ ਛੱਤ ਦੁੱਖ ਹੋ ਸਕਦਾ ਹੋਈ ਨਹੀਂ ਸਕਣਾ ਤੇ ਦੁੱਖ ਦੁੱਖ ਦੁੱਖ ਦੀ ਐਂਟਰੀ ਹੋ ਰਹੀ ਹੋ ਸ਼ਹਿਰ ਦੇ ਵਿੱਚ ਨਾ ਇਹਦਾ ਮਾਲ ਹੈ ਜਿਹਦੇ ਟੈਕਸ ਲੱਗਦਾ ਹੋਵੇ ਨਹੀਂ ਤਾਂ ਇੱਕ ਸਰ ਕੇ ਨਾਮ ਲੱਗੇ ਲਈਏ ਖੋਏ ਉੱਥੇ ਸਭ ਕੁਝ ਰਖਾ ਲੈਂਦੇ ਨੇ ਟੈਕਸ ਦੇ ਵਿੱਚ ਸਾਰਾ ਕੁਝ ਲੈ ਲੈਂਦੇ ਨੇ ਨਾਮ ਤੇ ਬਿਨਾਂ ਜੋ ਕੁਝ ਹੁੰਦਾ ਕੋਲ ਜਪ ਤਪ ਪੂਜਾ ਇਹ ਸਭ ਉੱਥੇ ਉਰੇ ਉਰੇ ਲੈ ਲੈਂਦੇ ਨੇ ਦਾਨ ਪੁੰਨ ਸਮਝੀ ਸਤਗੁਰ ਵੀ ਉਹਦੇ ਲੈ ਲੈਂਦੇ ਨੇ ਕੁਝ ਵੀ ਹੋਦਾ ਦੋਸ ਜੋ ਜਦ ਕੋ ਜਾਣੇ ਮੈਂ ਕੁਝ ਕਰਤਾ ਹਾਂ ਨਹੀਂ ਬਾਬਾ ਜੀ ਜੋ ਅਸੀਂ ਗੁਰਦੁਆਰਾ ਸਾਹਿਬ ਦਿੰਨੇ ਆ ਆਪਣੇ ਵੱਲੋਂ ਵੀ ਚਲੋ ਅਸੀਂ ਦਸਵੰਦ ਦਿੰਨੇ ਆ ਜਾਂ ਗੋਲਕ ਚ ਪਾਣੇ ਆ ਜਾਂ ਕਿਸੇ ਧਾਰਮਿਕ ਕਾਰਜ ਲਈ ਦਿੰਨੇ ਆ ਉਹ ਉਹ ਸਾਡਾ ਪੁੰਨ ਨਹੀਂ ਗਿਣਿਆ ਜਾਂਦਾ ਜੀ ਜੇ ਤਾਂ ਗੁਰੂ ਦਾ ਸਭ ਕੁਝ ਫਿਰ ਤਾਂ ਪੁੰਨ ਹੈ ਵੀ ਜੇ ਅਸੀਂ ਗੁਰੂ ਦਾ ਨਹੀਂ ਮੰਨਦਾ ਫਿਰ ਅਸੀਂ ਦੂਜੇ ਜਾਵਾਂ ਫਿਰ ਤੁੰਨੀ ਆ ਜੀ ਉਹ ਨਹੀਂ ਭੁੱਲ ਜਾਵਾਂ ਉਲਟੇ ਉਹ ਤਾਂ ਇੱਕ ਪਾਸੇ ਰਹਿ ਭੁੱਲ ਜਾਵਾਂ ਇਹ ਨਹੀਂ ਗੁਰੂ ਦੀ ਆ ਤੁਸੀਂ ਕਹਿੰਦੇ ਮੈਂ ਭੁੱਲ ਕਰਦਾ ਤੈਨੂੰ ਤੇਰੇ ਨਾਲ ਦਾ ਗੱਲ ਇਹ ਅਪਰਾਧ ਹੈ ਇਹ ਕਹਿਣਾ ਕਿ ਮੈਂ ਭੁੱਲ ਸਕਦਾ ਇਹਦਾ ਅਪਰਾਧ ਨਹੀਂ ਫਿਰ ਕੋਈ ਬੰਦੇ ਗੁਪਤ ਦਾਨ ਵੀ ਕਰ ਦਿੰਦੇ ਹੁੰਦੇ ਆ ਉਹ ਵੀ ਅਪਰਾਧ ਅੰਦਰੋਂ ਤਾਂ ਮੰਨਦੇ ਨੇ ਨਾ ਮੈਂ ਕੀਤਾ ਹੂੰ ਗੱਲ ਉਹਦੇ ਮੰਨਣ ਦੀ ਹੈ ਗੱਲ ਐਲਾਨ ਕਰਨ ਦੀ ਹੈ ਉਹ ਕੀ ਮੰਨ ਕੇ ਕਰਦਾ ਕਿ ਫਿਰ ਤਾਂ ਜੀ ਬਾਬਾ ਜੀ ਅਸੀਂ ਉੱਥੇ ਨਹੀਂ ਦਵਾਂਗੇ ਜਿਵੇਂ ਗੁਰਦੁਆਰਾ ਸਾਹਿਬ ਚੜਾਵਾ ਚੜਦਾ ਜਾਂ ਗੋਲਕ ਵਿੱਚ ਪਾਉਂਦੇ ਨਹੀਂ ਦਵਾਂਗੇ ਤਾਂ ਕੰਮ ਕਿਵੇਂ ਚੱਲੇਗਾ ਜੀ ਉੱਥੇ ਆ ਲੜਾਈਆਂ ਨਹੀਂ ਹੋਣਗੀਆਂ ਤਲਵਾਰਾਂ ਵੀ ਚੱਲਣਗੀਆਂ ਹੋਰ ਕੀ ਹੈ ਆ ਜਿਹੜੇ ਕਪਲੇ ਹੁੰਦੇ ਨਹੀਂ ਹੋਣਗੇ ਜਿਹੜਾ ਆ ਗਰਾਵਟ ਆਈ ਹੈ ਨਹੀਂ ਆਉਂਦੀ ਹੈ ਸਿੱਖੀ ਜੋ ਗਰਾਵਟ ਆਈ ਹੈ ਗੋਲ ਕਰ ਹੀ ਆਈ ਹੈ ਆਉਂਦੀ ਨਾ ਬਚ ਰਹੀ ਬਾਜਾਂ ਦੀ ਜੇ ਗੋਲ ਕਰ ਹੁੰਦੀ ਅਪਰਾਧ ਕੀਤਾ ਸਿੱਖਾਂ ਨੇ ਅਪਰਾਧ ਕਰ ਰਹੇ ਦੇ ਪੈਸੇ ਦੇ ਕੇ ਗੁਰੂ ਸਾਹਿਬ ਵੇਲੇ ਵੀ ਦਿੰਦੇ ਸੀ ਜੀ ਮਾਇਆ ਤਾਂ ਅਦੋਂ ਜਿਵੇਂ ਨਾਮੇ ਮਿਲਦੇ ਆ ਸੰਦੇਸ਼ੇ ਮਿਲਦੇ ਆ ਕਿ ਦੂਧ ਦੇਣੀ ਚਾਹੀਦੀ ਹੈ ਹਾਂਜੀ ਜਿਹੜਾ ਕਿਸੇ ਦਿਖਾਣੇ ਲਾਵੇ ਇਹ ਅਧਿਕਾਰੀ ਉਹਦੀ ਦੇਣ ਵਾਲੇ ਜਿਹਨੂੰ ਵਾਲਾ ਅਧਿਕਾਰੀ ਦੀ ਨਾ ਦੇਣ ਵਾਲੇ ਅਧਿਕਾਰੀ ਨੇ ਲੈਣ ਵਾਲੇ ਅਧਿਕਾਰੀ ਦੀ ਕਿ ਆਪਾਂ ਸਹੀ ਵਰਤੋਂ ਤੱਕ ਜੇ ਸਹੀ ਵਰਤੋਂ ਹੋਣ ਲੱਗ ਜਵੇ ਜੀ ਰਾਣੇ ਨੂੰ ਨਹੀਂ ਰਿਵਾਲਵਰ ਦੇ ਸਕਦੇ ਗੋਲੀਆਂ ਭਰ ਕੇ ਤਾਂ ਜੀ ਜੇ ਸਹੀ ਵਰਤੋਂ ਹੋਣ ਲੱਗ ਜਵੇ ਸਹੀ ਹੋਊ ਕਿਉਂ ਸਹੀ ਆਦਮੀ ਹੋਵੇ ਤਾਂ ਸਹੀ ਵਰਤੋਂ ਕਰੂ ਆਦਮੀ ਨੂੰ ਸਹੀ ਦੀ ਜੇ ਸਿੱਖੇ ਹੈ ਜੀ ਉਹ ਅੰਦਰੋਂ ਪਰ ਤਾਂ ਸਹੀ ਕਿਵੇਂ ਕਰ ਲੈਂਦੇ ਅਸੀਂ ਸੁਣਿਆ ਜੀ ਕੋਈ ਬਾਹਰਲੇ ਦੇਸ਼ ਕੋਈ ਗੁਰਦੁਆਰਾ ਸਾਹਿਬ ਹੈ ਉੱਥੇ ਉਹਨਾਂ ਦੀ ਜਿੰਨੀ ਚੜਾਵਾ ਸੀਗਾ ਉਹਨਾਂ ਨੇ ਧਰਮ ਦੇ ਨਾਂ ਤੇ ਜੋ ਸੀਗਾ ਚੜਾਵਾ ਸਾਰੇ ਖਰਚ ਕਰਤਾ ਵੀ ਚੰਗੇ ਪਾਸੇ ਲਾਤਾ ਉਹ ਚੰਗੀ ਗੱਲ ਹੈ ਫਿਰ ਉਹ ਉੱਥੇ ਬੁੱਧੇ ਹੈ ਨਾ ਅਧਿਕਾਰੀ ਹੈ ਉਹਦਾ ਮਤਲਬ ਉੱਥੇ ਜਿੱਥੇ ਅਧਿਕਾਰੀ ਹੈ ਉੱਥੇ ਅਸੀਂ ਕਰ ਸਕਦੇ ਹਾਂ ਵੀ ਜਿਹੜਾ ਕਰਦਾ ਹੈ ਉਹ ਆਪ ਅਧਿਕਾਰੀ ਆਪ ਸਿੱਧਾ ਹੀ ਕਰ ਦਵੇ ਕਿਸੇ ਨੂੰ ਦੇ ਕੀ ਗੱਲ ਤੁਸੀਂ ਨਹੀਂ ਕਰ ਸਕਦੇ ਗੁਰੂ ਦੇ ਨਾਲ ਤੇ ਨਹੀਂ ਗੁਰਦੁਆਰਾ ਸਾਹਿਬ ਇੱਕ ਸਿਸਟਮ ਬਣਿਆ ਹੋਇਆ ਜੀ ਕੀ ਫਿਰ ਗੁਰਦੁਆਰਾ ਅਸੀਂ ਬਣਾਇਆ ਗੁਰੂ ਨੇ ਬਣਾਇਆ ਹੈ ਸਾਚ ਬਣੇ ਨੇ ਗੁਰਦੁਆਰੇ ਗੁਰੂ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ ਜੀ ਇਹ ਅਸੀਂ ਬਣਾਇਆ ਤੇ ਕਮਰਾ ਅਸੀਂ ਲਿਆ ਹੈ ਕੋ ਗੱਦੇ ਵੀ ਅਸੀਂ ਗੱਦੇ ਹੀ ਹੁੰਦੇ ਨੇ ਕੋਈ ਪ੍ਰਭੂ ਗਿਆਨੀ ਨੇ ਐਸੇ ਹੀ ਮੰਦਰ ਨਹੀਂ ਬਣਾਇਆ ਰਿਕਾਰਡ ਹੈ ਇਹਦੇ ਭਾਵੇਂ ਵੀ ਮੰਦਰ ਬਣਾਇਆ ਹੋਵੇ ਦੱਸੋ ਕੋਈ ਕਲੈਕਸ਼ਨ ਕੀਤੀ ਹੋਵੇ ਦੱਸੋ ਤੇ ਉਹਨੂੰ ਕਿਹਾ ਹੋਵੇ ਪੈਸੇ ਉਹ ਦੱਸੋ ਪ੍ਰਚਾਰ ਕੀਤਾ ਆਪਣੀ ਰੋਟੀ ਰੁਕੀ ਦਾ ਕੇ ਕੀਤਾ ਜੌਗੀ ਪੂਸੀ ਹੋ ਕਹਿੰਦਾ ਕਬੀਰ ਸਾਨਪੂਰਾ ਹੀ ਬਣਦੇ ਜਵੇ ਜਾਂਦਾ ਉਹੀ ਖਾ ਲੂਗਾ ਮੈਂ ਇਹ ਖਾ ਲੈਣਗੇ ਨਾਲੇ ਪ੍ਰਚਾਰ ਉਹੀ ਪ੍ਰਚਾਰ ਕਰ ਸਕਦੇ ਤੇ ਜਿਹੜੇ ਜੌਗੀ ਪੂਸੀ ਖਾਣੇ ਨਹੀਂ ਕਰ ਸਕਦੇ ਇਹਨਾਂ ਨੇ ਜੀ ਕਰਨਾ ਪ੍ਰਚਾਰ ਜੀ ਨਾਲੇ ਉੱਥੇ ਮਾਇਆ ਦਾ ਪ੍ਰਚਾਰ ਹੁੰਦਾ ਕਿਸੇ ਕਬਰੇ 'ਚ ਤੁਸੀਂ ਦਿਖਾ ਦਿਓ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਬਿਲਕੁਲ ਸਰ ਮਾਇਆ ਦੀ ਗੱਲ ਹੁੰਦੀ ਹੈ ਕੋਈ ਕਬਰਾ ਦੱਸੋ ਜਿੱਥੇ ਗੁਰੂ ਦੀ ਗੱਲ ਹੁੰਦੀ ਹੋਵੇ ਗੁਰੂ ਦੀ ਗੱਲ ਤਾਂ ਦਰਬਾਰ ਸਾਹਿਬ ਜੀ ਵੀ ਹੁੰਦੀ ਉੱਥੇ ਵੀ ਹੋਰੇ ਗੱਲ ਹੁੰਦੀ ਹੈ ਉਹਦੇ ਵੀ ਅਰਥ ਹੋ ਰਹੇ ਨੇ ਜਿਹੜੇ ਕਰਦੇ ਨੇ ਦੁਨੀਆਵੀ ਗੱਲ ਆ ਜੀ ਗੁਰੂ ਦੀ ਗੱਲ ਵਾਲੀ ਦਾ ਠੀਕ ਹੈ ਜੀ ਤਾਂ ਗੱਲੇ ਦੀ ਕਰਦੇ ਹੋ ਗੁਰੂ ਦੀ ਗੱਲ ਕੱਢ ਕੇ ਚੜਾਵਾ ਬੰਦ ਹੋ ਜਾਊਗਾ ਸਿੱਧੇ ਹੋਣਾ ਪੈ ਜੂਗਾ ਸਿੱਧੇ ਉਹਨਾਂ ਨੇ ਹੋਣਾ ਕੋਈ ਵੀ ਬਾਬਾ ਜੀ ਜੇ ਚੜਾਵਾ ਬੰਦ ਹੋ ਜਵੇ ਤਾਂ ਫਿਰ ਖਰਚੇ ਕਿਵੇਂ ਨਿਕਲਣਗੇ ਜਿਵੇਂ ਤੇ ਹੋਰ ਕੀ ਆ ਖਰਚਿਆਂ ਦੀ ਫ੍ਰੀ ਲੋਕ ਤਿਆਰ ਸੇਵਾ ਕਰ ਦੂ ਗੁਰੂ ਘਰ ਚ ਦੀ ਕਰਦਾ ਗੁਰੂ ਘਰ ਫ੍ਰੀ ਫੀਸ ਦਿੱਤੇ ਨੇ ਸਰ ਦਿੱਤੇ ਨੇ ਅੱਜ ਕਿਤੇ ਲੋਕ ਹੈ ਜੀ ਅੱਜ ਵੀ ਹੈਗੇ ਨੇ ਬਥੇਰੇ ਜੀ ਉਹਦੀ ਸੇਵਾ ਕਰਨਾ ਹਾਂਜੀ ਇਹ ਗੰਦਗੀ ਜੀ ਵੀ ਜਾਂਦੇ ਹੋ ਬਦਬੂ ਚ ਵੀ ਵੜਦੇ ਜਾਂਦੇ ਹੋ ਕੋਈਰ ਖਾਦ ਦੇ ਸ਼ਬਦ ਵਿੱਚ ਹੀ ਇਹਨਾਂ ਦੇ ਉਹ ਜਾਂਦੇ ਜੀ ਉੱਥੇ ਉਹਦੇ ਪਾਰਟੀਆਂ ਚੜੇ ਗੁਰੂ ਨੇ ਕੌਣ ਚੜਿਆ ਉੱਥੇ ਸਭ ਗੋਲਕ ਵਿੱਚ ਚੜੇ ਹੋਏ ਨੇ ਕੱਲ ਗੋਲਕ ਵੀ ਚੱਲਦੀ ਹੈ ਹਰ ਕਮਰੇ 'ਚ ਕੱਲ ਰਸੀਦਾਂ ਚੈੱਕ ਜਿਹੜੇ ਬਾਊਚਰ ਉਹ ਪਾਸ ਹੋਣ ਦੀ ਚੱਲਦੀ ਹੈ ਉੱਥੇ ਕੱਲ ਖਰਚ ਵੀ ਚੱਲਦੀ ਹੈ ਖਾਣਾ ਵੀ ਚੱਲਦੀ ਹੈ ਉੱਥੇ ਕੱਲ ਹਿਸਾਬ ਕਿਤਾਬ ਵੀ ਚੱਲਦੀ ਹੈ ਉੱਥੇ ਕੱਲ ਗੁਰੂ ਦੀ ਕੋਈ ਚੱਲਦੀ ਜੀ ਖੌਫ ਨਾ ਖਤਾ ਨਾ ਤਰਸ ਜਵਾਲ ਕੋਈ ਖੌਫ ਨਹੀਂ ਹੈ ਖੌਫ ਤੇ ਗੱਲ ਹੈ ਸਾਜਾਂ ਦਾ ਖੌਫ ਹੈ ਖੌਫ ਤਾਂ ਉੱਤੇ ਜਿੱਥੇ ਮੇਰਾ ਕੁਝ ਹੋਵੇ ਉਹ ਬਚਾਈ ਹੀ ਨਹੀਂ ਉੱਤੇ ਆ ਤੇਰਾ ਨਾ ਮੇਰਾ ਖੌਫ ਤਾਂ ਸਭ ਬਰਾਬਰ ਨੇ ਸਭ ਭਾਈ ਨੇ ਸਭ ਕੋਈ ਪ੍ਰੇਮ ਹੈ ਗੁਰੂ ਸਿੱਖਾਂ ਤੋਂ ਪਿਆਰ نہ درخ بال جان کا خطرہ دیوال ہوتا ہے ڈاؤن بال چلا جانا ڈاؤن بال کا کوئی خطرہ نہیں ہوتا جی اب ہاں۔ اب موہے خوب وطن کہ پائی میرے ودیا اب دیش مل گیا میرے بہت ودیا اتر گیا گہ پائی پکڑ کے آ گیا میرے کھل گیا جی اوہاں خیر سدا میرے پائی رہا ہو یہ میرے پائی ہوتے سدا ہی خیر ہے سدا ہی سکھ سکھ سب کشل کشل نو خیر کہتے ضرورت تو جی سدا <coughs> ہی गल है जी कायम दायम सदा ਪਤਸ਼ਾਹੀ ਜਿਹੜੀ ਪਤਸ਼ਾਹੀ ਹੈ ਉਥੇ ਇੱਜ਼ਤ ਹੈ ਪਤਸ਼ਾਹੀ ਦਾ ਪਾਤਸ਼ਾਹੀ ਦੀ ਪਤਸ਼ਾਹੀ ਹੈ ਪੱਤੇ ਨੂੰ ਕੰਨਾ ਜੀ ਤੱਤੇ ਨੂੰ ਸਿਆਰੀ ਸੱਸੇ ਨੂੰ ਹਾਹਾ ਸੱਸੇ ਨੂੰ ਕੰਨਾ ਹਾਹੇ ਨੂੰ ਬਿਹਾਰੀ ਉਹ ਪਤਸ਼ਾਹੀ ਪਤਸ਼ਾਹੀ ਹੈ ਪਾਤਸ਼ਾਹੀ ਦੀ ਹੈ ਤੇ ਕੰਨਾ ਲੱਗਿਆ ਹੋਇਆ ਜੀ ਜਿਹੜੀ ਪੱਪੇ ਨੂੰ ਜੀ ਪੱਪੇ ਨੂੰ ਜੀ ਪੱਪੇ ਨੂੰ ਪਾਤਸ਼ਾਹੀ ਚਲੋ ਪਾਤਸ਼ਾਹੀ ਵੀ ਕਹਿ ਸਾਰੇ ਪਾਤਸ਼ਾਹੀ ਦੇ ਉੱਤੇ ਘੱਟ ਕੋਈ ਨਹੀਂ ਕਾਇਮ دائم ਸਦਾ ਪਾਤਸ਼ਾਹੀ ਉਹ ਰਾਜ ਸਦਾ ਕਾ ਬਣਨ ਵਾਲਾ ਸੱਚੀ ਰਾਜ ਹੈ ਦਾਇਮ ਜੀ ਲਗਾਤਾਰ ਜੀ दोम न सेम एक सो आही ਸਾਰੇ राजे ने ਕੋਈ वजीर नहीं है دوم نہ سیم دو مطلب دوسرا نہ سیم سیم دا کلیئر تھوڑا جی اچھا دوم دا دوسرا سیم دا دوم نہ سیم ایک سو آہی کوئی رنگ کیا سمجھا بادشاہ ਇੱਕ ਹੁੰਦਾ ਵਜ਼ੀਰ ਇੱਕ ਹੁੰਦਾ ਗੁਲਾਮ ਥੱਲੇ ਉਦੋਂ ਜੀ ਜੱਕਰ ਤਾਂ ਵਜ਼ੀਰ ਹੈ ਕੋਈ ਬਾਦਸ਼ਾਹ ਲੋਕ ਗੁਲਾਮ ਹੁੰਦੇ ਸਾਰੇ ਬਾਦਸ਼ਾਹ ਜੀ ਆਹੀ ਆਹੀ ਦਾ ਤੀਰਥ ਹੋਇਆ ਜੀ ਉਹ ਜਗ੍ਹਾ 100 ਆਹੀ ਜੀ ਆਹ ਕੋਈ ਗੱਲ ਹੈ ਉੱਥੇ ਸਾਰਿਆਂ ਦੀ ਗਿਆ ਹੀ ਹਾਂਜੀ ਆਹੀ ਆਹੀ ਇਹ ਤੁਹਾਨੂੰ ਆਬਾਦਾਨ ਸਦਾ ਮਸ਼ਹੂਰ ਉਹ ਤੇਰਾ ਆਬਾਦਾਨ ਮਸ਼ਹੂਰ ਹੈ ਸਦਾ ਸਦਾ ਇਹ ਮਸ਼ਹੂਰ ਗੱਲ ਹੈ ਉੱਥੇ ਦੀ ਹਮੇਸ਼ਾ ਇਹੀ ਗੱਲ ਹੈ ਉਹ ਐਲੀਅਨ ਹੁਣ ਉੱਥੇ ਅਗਰ ਸਿਸਟਮ ਨਹੀਂ ਰਿਹਾ ਉੱਥੇ ਹਮੇਸ਼ਾ ਆਬਾਦਾਨ ਉਹ ਇੱਥੇ ਦਾ ਜਿਹੜਾ ਹੈ یہ گل اتنے بھی ہمیشہ اتو میسج یہی آتا رہا کہ برابر آبادان کا کی ارتھ بنے گی اتو سارے اتو جو ملتی ہیں چیزاں سن اتنے اتو ہی جی اتو ساری راج اتنے کا ہی چلتا ہے ਐ ਲੋਕ ਦੇ ਵਿੱਚ ਉੱਥੇ ਹੀ ਮਿਲਦਾ ਜੋ ਕੁਝ ਹੁਕਮ ਉੱਥੇ ਦਾ ਚੱਲਦਾ ਜੀ ਉਹਾ ਗਨੀ ਬਸਹਿ ਮਾਮੂਰ ਉੱਥੇ ਜਿਹੜੇ ਦੱਸਦੇ ਨੇ ਸਾਰੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੱਸਦੇ ਨੇ ਜਿਹੜੇ ਸਿਲੈਕਟਡ ਆਦਮੀ ਦੱਸਦੇ ਨੇ ਉਹ ਇਹ ਔਖੇ ਨਹੀਂ ਹੈ ਲਫ਼ਜ਼ ਹੈ ਜੇ ਦੂਜੀ ਭਾਸ਼ਾ ਦੇ ਦੂਜੀ ਭਾਸ਼ਾ ਇਹਨੂੰ ਗੁਲਾਸ ਨਹੀਂ ਕੋਈ ਦਿੱਤੀ ਬਾਜ਼ਾਰ ਤਾਂ ਆਪਣੇ ਨੂੰ ਦਿੱਤੀ ਹੈ ਮੁਸਲਮਾਨਾਂ ਨੂੰ ਗੱਲ ਜ਼ਰੂਰ ਸਮਝਾਈ ਆ ਬਾਜ਼ਾਰ ਤੋਂ ਨਹੀਂ ਦਿੱਤੀ ਉਹਨਾਂ ਮਾਮੂਰ ਦਾ ਅਰਥ ਉਹ ਮੇਰਾ ਜੋ ਮੂਲ ਹੈ ਹਾਂ ਸਾਡਾ ਮੂਲ ਮਾਮੂਰ ਸਹੀ ਉਹ ਮੂਲ ਜਾਣਦਾ ਹੀ ਨਹੀਂ ਹੈ ਮੁਸਲਮਾਨ ਦੀ ਮੂਲ ਦੀ ਗੱਲ ਕਰਦੇ ਮੁਸਲਮਾਨ ਦੀ ਫਿਕਰ ਦੀ ਗੱਲ ਹੋਇਆ ਹੈ ਉਹ ਬੋਲ ਕਹਿੰਦਾ ਜੀ ਉਹਨੂੰ ਨੂੰ ਸਮਝਾ ਦੇ ਗੱਲ ਇਹ ਸਭ ਉਹਨਾਂ ਦੀ ਕਿੱਥੇ ਜੀ ਜਾ ਕਿਉਂ ਕਿਉਂ ਆਪਾਂ ਉਹਦਾ ਭਾਵ ਆ ਸਕਦੇ ਵੀ ਆਹ ਗੱਲ ਹੈ ਉੱਥੇ ਜੋ ਆਪਣੀ ਜਿਹੜੀ ਹੈ ਨਾ ਆਪਣੀ ਭਾਸ਼ਾ 'ਚ ਉਹਨਾਂ ਦੀ ਭਾਸ਼ਾ 'ਚ ਵੀ ਗੱਲ ਕਹੀ ਹੋਈ ਹੈ ਜੀ ਇਹਦੇ ਦੇ ਬਾਬਤ ਕਈ ਕਈ ਅਰਥ ਵੀ ਉਸ ਦੇ ਵਿੱਚ ਜੁੜੀ ਹੋਏ ਅਸੀਂ ਉਹ ਲੈਣਾ ਜਿਹੜਾ ਸਾਡੇ ਨਾਲ ਫਿੱਟ ਆਉਂਦਾ ਫਿਲਾਸਫੀਕਲੀ ਦੂਆ ਨਹੀਂ ਲੈ ਸਕਦੇ ਆਪ ਜੀ ਉਹ ਗਲਤੀ ਇਹੀ ਕਰਕੇ ਅੱਜ ਕਈ ਕਈ ਆਉਂਦੇ ਨੇ ਕਿਸੇ ਦੇ ਪਾਸ ਦੇ ਉਹ ਫਿਰ ਕਈ ਕਈ ਲਫ਼ਜ਼ ਬਣਾ ਕੇ ਕਈ ਕਈ ਆਸ ਕਰਦੇ ਨੇ ਇਹ ਤਾਂ ਕਰਦੇ ਹੀ ਰਹੇ ਨੇ ਇਹ ਤਾਂ ਇਹ ਤਾਂ ਸਮਝਦੇ ਰਹਿੰਦੇ ਇਹ ਗੱਲ ਦੀ ਵਡਿਆਈ ਕੋਈ ਬਾਣੇ ਇੱਕ ਪੰਕਤੀ ਦਾ ਜ਼ਿਆਦਾ ਅਰਥ ਕਰ ਸਕਦਾ ਜੀ ਉਹ ਅਗਰ ਪਰ ਪਰ ਪੈਦਾ ਹੋ ਜੀ ਸੱਚੀ ਸਹੀ ਅਰਥ ਕਿਹੜਾ ਹੈ ਬਸ ਕਿਹੜਾ ਉਹਦਾ ਤਾਂ ਫਿਰ ਪਰਦਾ ਹੋ ਗਿਆ ਜੀ ਹਾਂ ਗੁਰਬਾਣੀ ਜੋ ਬਦਾਈ ਜਬ ਨਾ ਤਾਂ ਜੇ ਇੱਕ ਤੋਂ ਪਤਾ ਕਰ ਸਕਦੇ ਤੇ ਬਦਾਈ ਦੀ ਹੈ ਕਿ ਬੇਵਕੂਫੀ ਹੈ ਸ਼ੰਕਾ ਪੈਦਾ ਹੋ ਜੀ بابا جی ہوئے ہیں گنی بسے مامور اس استھان میں امیر امیش اتنے وسدے ہیں فرید کوٹی والے ٹیكے اس استھان میں گنی تنی بستے ہیں مامور लबालब हुए अर्थात आनंद पूर्वक बसते हैं जो देवी संपत्ति के धन कर जुगत हैं ਜੇ ਸੰਤੋਖੀ ਹੈ ਤਾਂ ਫਿਰ ਵੀ ਠੀਕ हाँ ਇਹ ਤਾਂ ਸੰਤੋਖੀ ਵਾਸਤੇ ਤਾਂ ਫਿਰ ਠੀਕ ਨਹੀਂ ਕਿਤਨਾ ਹੋਣਾ ਨਹੀਂ ਕਰ ਦਿੰਦਾ हम्म ਜਾਂ ਉਹਨੇ ਚਾਰ ਪੰਜ ਆਪ ਤੇ ਕਿਤਨਾ ਬੰਦਾ ਕਰਤੇ हाँ जी ਕੀ ਫਾਇਦਾ ਹੋਇਆ جی تیوں تیوں سیل کر ہے جیو پاو ہے ہاں جب جی میں کسی کی اچھا ہوتی ہے جو جب تو سمجھ رہے دیکھ رہے کیوں ہوگا کام سمجھ کو شاید ہاں جی جو مجھے دیکھ رہے تو اگر محرم محل نہ کو اٹکاوے بھارت میں بھی کہتے سارے ماہر بھی کوئی نہیں روکنے والا کوئی نہیں سارے مطلب میں اٹکاؤں گا دشمن اکیلا بارڈر آ گیا کہاں بھی آ سکتا محرم محرم محرم محل نہ کو اٹکاوے وہ سارے محرم مطلب ਵਿਰੋਧੀ ਨਹੀਂ ਹੈ ਕੋਈ ਵਿਰੋਧੀ ਦੇ ਕਰਨੀ ਜਾਇਦਾ ਹੁੰਦਾ ਉਹਨੂੰ ਬੰਦ ਕਰੇ ਜੀ ਸਾਰੇ ਸਮਝਾਈ ਹੈ ਉਤੇ ਜੀ ਕਹਿ ਵਿਦਾਸ ਖਲਾਸ ਚਮਾਰਾ ਰਵਿਦਾਸ ਕਹਿੰਦਾ ਜਿਹੜਾ ਹਦਨਾਦ ਤੇ ਜਿਹੜਾ ਹੈ ਚਮਨ ਬਹੁਤ ਕੇ ਮੰਦਰ ਇਹ ਹੁਣ ਆਜ਼ਾਦ ਹੋ ਗਿਆ ਖਲਾਸ ਹੋ ਗਿਆ ਬੰਧਨਾਂ ਤੋਂ ਮੁਕਤ ਹੋ ਗਿਆ ਸੱਚ ਮਾਰਾ ਦਾ ਅਰਥ ਜੋ ਚੰਮ ਦੇ ਵਿੱਚ ਲਪੇਟਿਆ ਹੋਇਆ ਕਹ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸ਼ਹਿਰੀ ਸੋ ਮੀਤ ਹਮਾਰਾ ਯਾ ਆਪ ਜਾਈਏ ਹੋ ਆਪ ਦਿੱਤਾ ਸੰਤਾਨ ਨੂੰ ਕੋਈ ਦਿੱਤਾ ਨਹੀਂ ਹੋਵੇ ਉਹਦਾ ਉਹੀ ਮਿੱਤਰ ਨੇ ਆਪਣੇ ਆਪਣੇ ਇੱਥੇ ਤਾਂ ਕੋਈ ਇਹਦਾ ਕੁਝ ਨਹੀਂ ਜੀ ਉਹ ਸੰਸਾਰ ਕੋਈ ਜਿਹਦਾ ਮਿੱਤਰ ਨਹੀਂ ਜੀ ਹਾਂ ਇੱਥੇ ਸਰੀਰ ਵਿੱਚ ਹੁੰਦੀ ਹੈ ਆਪਣੇ ਲਈ ਸੁਖ ਸੰਪਨਾ ਦੇ ਕਿਆ ਜਾ ਰਹਾ ਹੈ ਜੀ